ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ ਆਉਂਦੇ ਹੌਂਕ ਭਰਦੇ ਤੈਨੂੰ ਤੱਕ ਤੱਕ ਕੇ ਤੁਰੇ ਜਦੋਂ ਹੱਥ ਤੋਂ ਲੱਗੇ ਉੱਤੇ ਰੱਖ ਕੇ ਪਟ ਪਟੋਲਾ ਰੱਖਦਾ ਏ ਸਵੈਗ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ ਹੋ ਕੇ ਕਰਦੇ ਤੈਨੂੰ ਤੱਕ ਤੱਕ ਕੇ ਤੇਰੇ ਜਦੋਂ ਹੱਥ ਤੂੰ ਲੱਗੇ ਉੱਤੇ ਰੱਖ ਕੇ ਜਸਟ ਅਨਦਰ ਡੇ ਯਾ ਲਾਉਂਦਾ ਸੀ ਮੈਂ ਗੇੜੀਆਂ ਰਾਹ ਜਾਂਦੀ ਵੇਖੀ ਗੱਡੀ ਕਰਤੀ ਮੈਂ ਸਲੋ ਮਸਤਾਨੀ ਚਾਲ ਲੱਗਦੀ ਕਮਾਲ ਜਾਂਦੀ ਜਾਂਦੀ ਮੇਰਾ ਮਾਈਂਡ ਕਰ ਗਈ ਤੂੰ ਬਲੋ ਦਸ ਵਿੱਚੋਂ ਦਸ ਤੂੰ ਕੁੜੀ ਤੂੰ ਪਟੋਲਾ ਰੱਬ ਜਾਣੇ ਖੋਰੇ ਕਿਹੜਾ ਖਾਂਦੀ ਤੂੰ ਨਾਚ ਲੱਗਦੀ ਤੂੰ ਆ ਗਲਾਸ ਗੁੰਦਵਾ ਸਰੀਰ ਤੇਰਾ ਲੱਕ ਲਚਕਾਉਂਦੀ ਤੁਝ ਦਾ ਨਿੱਕੀ ਮਿਨਾਜ ਪਟੋਲਾ ਕਿਹੜਾ ਹੈ ਸਵੈਗ ਸੁੱਕ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ ਆਉਂਦੇ ਹੋਂਕ ਪਰਦੇ ਤੈਨੂੰ ਤੱਕ ਤੱਕ ਕੇ ਤੁਰੇ ਜਦੋਂ ਹੱਥ ਤੂੰ ਲੱਕੇ ਉੱਤੇ ਰੱਖ ਕੇ ਪਟੋਲਾ ਕਿਹੜਾ ਹੈ ਸਵੈਗ ਦੁਪੱਟੇ ਵਾਲਾ ਸ਼ਾਹੀ ਚੁੰਨੀ ਤੇਰੀ ਬਲੈਕ ਹੁੰਦੇ ਹੌਂਕੇ ਪਰਦੇ ਤੈਨੂੰ ਤੱਕ ਤੱਕ ਕੇ ਤੇਰੇ ਜਦੋਂ ਹੱਥ ਤੂੰ ਲੱਗੇ ਉੱਤੇ ਰੱਖ ਕੇ ਲੋਕ ਰੱਬ ਨੇ ਹੁਸਨਾ ਦੀ ਰੱਖੀ ਕੋਈ ਥੋੜ ਨਹੀਂ ਗੱਲਾਂ ਦੀ ਲਾਲੀ ਨੂੰ ਮੇਕਅਪ ਦੀ ਕੋਈ ਲੋੜ ਨਹੀਂ ਫੁੱਲ ਗੁਲਾਬ ਦੇ ਬੁਲਣੇ ਜਨਾਬ ਦੇ ਸੌਂ ਲੱਗੇ ਮੰਮੀ ਦੀ ਮੈਨੂੰ ਤੇਰਾ ਕੋਈ ਤੋੜ ਨਹੀਂ ਛੋਟੀ ਤੇ ਦਿਲ ਕਾਲਾ ਕੁੜੀਏ ਨਹੀਂ ਪਾਤਾ ਪਾਵੇ ਸੂਟ ਪਟਿਆਲਾ ਗੁੱਚੀ ਉੱਚੀ ਨੂੰ ਮਾਤਾ ਪਾਵੇ ਆ ਕਰ ਤੇਰਾ ਨਹੀਂ ਮੈਂ ਆਪੇ ਲੱਭ ਲੂੰ ਸਾਨੂੰ ਵਸੇ ਦੱਸ ਜਾ ਤੂੰ ਨਾ ਗੱਪ ਪਟੋਲਾ ਰੱਖ ਰਾਏ ਸਵੈਗ ਸੂਟ ਪਟਿਆਲਾ ਸ਼ਾਹੀ ਚੁੰਮੀ ਤੇਰੀ ਬਲੈਕ ਹੋ ਕਿ ਪਰਦੇ ਤੈਨੂੰ ਤੱਕ ਤੱਕ ਕੇ ਤੇਰੇ ਜਦੋਂ ਪੱਤ ਤੋਂ ਲੱਗੇ ਉੱਤੇ ਰੱਖ ਕੇ ਪੱਪ ਪਟੋਲਾ ਰੱਖਦਾ ਏ ਸਵੈਗ ਸੁੱਟ ਵਾਲਾ ਸ਼ਾਹੀ ਚੁੰਨੀ ਤੇਰੀ ਬਲੈਕ ਹੋ ਕਿ ਪਰਦੇ ਤੈਨੂੰ ਤੱਕ ਤੱਕ ਕੇ ਤੇਰੇ ਜਦੋਂ ਪੱਤ ਤੋਂ ਲੱਗੇ ਉੱਤੇ ਰੱਖ ਕੇ ਪੱਪ ਪਟੋਲਾ ਨਖਰਾ ਏ ਸਵੈਗ